ਚੌਪਈ ਸਾਹਿ ਜਹਾਂ ਕੀ ਇੱਕ ਬਰ ਨਾਰੀ ਪ੍ਰਾਨਮਤੀ ਤਿਹ ਨਾਮ ਉਚਾਰੀ ਤਿਨਕ ਸਾਹੋ ਕੋ ਪੂਤ ਬਿਲੋਕਿਓ ਤਬ ਹੀ ਆਨ ਕਾਮ ਤਿਹ ਰੋਕਿਓ ੜਿਲ ਪਠੈ ਸਾਹਿ ਤਰੀ ਤਾ ਕੋ ਲਿਓ ਬੁਲਾਇ ਕੈ ਲਪਟ ਲਪਟ ਰਤ ਕਰੀ ਹਰ ਖੂਬ ਜਾਇ ਕੈ ਕੀਲ ਕਰ ਦੂੰ ਬਚਨ ਕਹੇ ਮੁਸਕਾਇ ਕੈ ਉਹ ਚੌਰਾ ਸਿਆ ਸੰਲੀਨੇ ਸੂ ਪਾਇ ਕੈ ਦੋਹਰਾ ਬਹੁਤ ਦਿਵਸਤਾ ਸੋਰਵੀ ਪੁਨ ਜੋ ਕਹਿਓ ਬਨਾਏ ਯਾਹ ਮਾਰ ਕਰ ਡਾਰੀਐ ਜਿਨ ਕੋ ਲਖ ਜਾਏ ਚੌਪੀ ਪ੍ਰਾਨਮਤੀ ਆਗਿਆ ਤੇ ਦਈ ਮਾਰਨ ਸਖੀ ਤਾਏ ਲੈ ਗਈ ਆਪ ਭੋਗ ਤੇ ਸਾਥ ਕਮਾਇਓ ਪੁੰਤਾ ਸੋ ਇਹ ਭਾਤ ਸੁਨਾਇਓ ਮੋਸੋ ਭੋਗ ਪਲੋ ਤੈ ਦਿਓ ਮੋਹਿ ਚਿਤ ਹਮਰੋ ਕੋ ਲਿਓ ਤੋ ਪਰ ਝੋਟ ਮੈਂ ਨਹੀਂ ਡਾਰੋ ਏਕ ਚਰਿਤ ਤਨ ਤੁਮੈ ਨਿਕਾਰੋ ਅੜਿਲ ਅਰਧ ਸੂਰ ਜਬ ਚੜਿਓ ਸੋ ਦ੍ਰਿਗਣ ਨਿਹਾਰਿਓ ਤਬ ਤੋਰੋ ਗਹਿ ਹਾਥ ਨਦੀ ਮੈਂ ਡਾਰੋ ਤਬੈ ਹਾਥ ਹਰ ਭਾਵ ਅਧਿਕ ਤੁਮ ਮਾਰਿਓ ਹੋ ਡੂਬਤ ਡੂਬਤ ਕਹਿ ਕਹਿ ਊਚ ਪੁਕਾਰਿਓ ਤਬ ਸਰਤਾ ਕੇ ਵਿਖੈ ਤਾਹੇ ਗਹਿ ਡਾਰਿਓ ਹਾਥ ਪਾ ਬਹੁ ਮਾਰ ਸੋ ਜਾਰ ਪੁਕਾਰਿਓ ਡੂਬਤ ਤੇ ਲਖ ਲੋਕ ਬਹੁਚੇ ਆਏ ਕਹਿ ਹੋ ਹਾਥੋ ਹਾਥ ਬਾਰਿਓ ਲਿਓ ਬਚਾਏ ਕਹਿ ਇਤ ਸ੍ਰੀ ਚਰਿਤ੍ਰ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 155 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਚਉਪਈ ਮਦਰ ਦੇਸ ਚੌਧਰੀ ਭਣੀਜੈ ਰੋਸ਼ਨ ਸਿੰਘ ਤੇ ਨਾਮ ਕਹੀਜੈ ਕੰਦਰਪ ਕਲਾਬਾਲ ਤੇ ਸੋਹੈ ਖਾਕ ਮ੍ਰਿਗ ਜਛ ਭੁਜੰਗਨ ਮੋਹੈ ਤਾਕੇ ਤਾਮ ਅਨ ਧਨ ਭਾਰੀ ਨਿਤ ਉਠ ਕਰੈ ਨਾਥ ਰਖਵਾਰੀ ਜੋ ਅਤਿਥ ਮਾਗਨ ਕਹ ਆਵੈ ਮੁਖ ਮੰਗਤ ਬਰ ਲੈ ਘਰ ਜਾਵੈ ੜਿਲ ਤੇ ਠਾਂ ਏਕ ਅਤੀਤ ਪਹੁੰਚਿਓ ਆਇ ਕੈ ਲਖ ਤੇ ਛਬ ਚਖ ਕੇਤ ਰਹਿ ਉਰ ਜਾਇ ਕੈ ਅਪਰਮਾਨ ਅਪ੍ਰਿਤਮ ਸਰੂਪ ਵਿਦਨੈ ਗਇਓ ਹੋ ਭੂਤ ਭਵਿਖਿਆ ਭਵਾਨ ਨ ਕੋ ਐਸੋ ਪਇਓ ਕੰਦਰਵ ਕਲਾ ਹੇਰਤਾ ਕੀ ਛਬ ਵਸ ਪਈ ਬਿਰਹ ਨਦੀ ਕੇ ਬੀਜ ਬੂੜ ਸਗਰੀ ਗਈ ਪਠੈ ਸਾਹਤਰੀ ਤੇ ਗ੍ਰਹਿ ਲਿਓ ਬੁਲਾਇ ਕੈ ਹੋ ਭਾਂਤ ਭਾਂਤ ਰਤ ਕਰੀ ਹਰਖ ਉਪਜਾਇ ਕੈ ਪਾਂਚ ਚੌਤਰੋ ਛੋਰ ਚੌਧਰੀ ਆਇਓ ਕੁਠਿਆ ਮੋ ਚੌਧਰਣੀ ਤਾਹੇ ਛਪਾਇਓ ਬਹੁਰ ਚਾਰੇ ਬੈਨ ਮੂੜ ਸੋ ਕੋ ਕੈ ਹੋ ਤਾਕੇ ਸਿਰ ਕੈ ਵਿਖੈ ਪਨਈਆ ਸੋ ਕੂਦੈ ਤੁਮਰੇ ਰਾਜਨ ਤਰੈ ਸੋਮਬਰ ਅੰਗ ਮੈਂ ਆਛੋ ਸਦਨ ਸਵਾਰੋ ਦਇਓ ਨਾ ਦਰਬਤੈ ਕਛ ਨਾ ਕੀਨੋ ਭੋਗ ਜਗਤ ਮੈਂ ਆਏ ਕੈ ਹੋ ਵਿਪਰਣ ਦਿਓ ਸੋ ਕਛ ਨ ਦਾਨ ਬੁਲਾਏ ਕੈ ਚਉਪਈ ਤਬ ਮੂਰਖ ਐਸੀ ਵਿਦ ਭਾਖਿਓ ਮੈਂ ਤੁਮ ਤੇ ਕਛ ਦਰਬ ਨ ਰਾਖਿਓ ਜਾ ਕੋ ਰੁਚੈ ਤਿਸੀ ਕੋ ਦੀਜੈ ਮੋਰੀ ਕਛੂ ਖਾਨ ਨਹਿ ਕੀਜੈ ਡਿਲ ਤਾਂਬਰ ਦਾਨ ਤੇ ਦੁਗਨ ਰੁਕਮ ਕੋ ਜਾਣੀਐ ਰੁਕਮ ਦਾਨ ਤੇ ਚੌਗਨ ਸਵਰਨ ਹੈ ਮਾਨੀਐ ਬਡੋ ਧਾਨ ਕੋ ਧਨ ਤੈ ਦਾਨ ਪ੍ਰਮਾਨੀ ਹੋ 400 ਖੱਟ 10 8 ਪੁਰਾਣ ਬਖਾਨਹੀ ਦੋਹਰਾ ਇਹ ਜੋ ਕੋਠੀ ਅਨ ਜੋਤ ਦੀਜੈ ਦਿਜਨ ਬੁਲਾਏ ਇਹ ਕਹਿਓ ਮੁਰਮਾਨੀਐ ਸੁਨ ਚੌਧਰੀਨ ਕੇ ਰਾਏ ਵਹਿ ਪਟਾਉਨ ਬਾਮਨੀ ਲੀਨੀ ਨਿਕਟ ਬੁਲਾਏ ਜਾਰ ਸਹਤੇ ਨਾਜ ਕੀ ਕੁਠਿਆ ਦਈ ਉਠਾਏ ਚੌਪੀ ਮੂਰਖ ਬਾਤ ਨਾ ਕਛ ਲਖ ਲਈ ਕਿਹੇ ਵਿਦਨਾਰ ਤਾਹੇ ਛਲ ਗਈ ਜਾਣਿਓ ਦਾਨ ਆਜ ਤ੍ਰੇ ਕੀਨੋ ਤਾ ਕੋ ਕਛੂ ਚਿਤਰ ਨਾ ਚੀਨੋ ਦਾਨ ਭਟਉਨ ਕਉ ਜਬ ਦਿਓ ਕਛ ਜੜ ਭੇਦ ਸਮਝ ਨਾ ਲਿਓ ਤਾਤੇ ਕਾੜ ਅੰਨ ਤਿਨ ਖਾਇਓ ਤਵਨ ਜਾਰ ਕੋ ਘਰ ਪਹੁੰਚਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 156 ਚਰਿਤ੍ਰ ਸਮਾਪਤ ਮਸਤ ਸੋ ਮਸਤੇ ਅਪਜੂ ਦੋਹਰਾ ਵਿਧਰਵ ਦੇਸ ਪੀਤਰ ਰਹਿ ਭੀਮ ਸੈਨ ਰਿਪ ਏਕ ਹੈ ਗੈ ਰਥ ਹੀਰਨ ਜਰੇ ਝੂਲੇ ਦਵਾਰ ਅਨੇਕ ਦਮਵੰਤੀ ਤਾਕੀ ਸੁਤਾ ਜਾ ਕੋ ਰੂਪ ਅਪਾਰ ਦੇਵ ਅਦੇਵ ਗਿਰੈ ਤਰਨ ਤਿਸ ਕੀ ਪ੍ਰਭਾ ਨਿਹਾਰੇ ਅੜਿਲ ਕਾਮਦੇਵ ਤੇ ਚਹਿ ਸੋ ਕਿਉ ਹੂ ਪਾਈਐ ਇੰਦਰ ਚੰਦਰ ਕਹਿ ਤਾਹੇ ਵਿਆਹ ਲੈ ਆਈਐ ਕਾਰਤ ਕੇ ਤੇ ਵਿਆਹਨ ਕਿਉ ਨਿਹਾਰ ਕਾਰੇ ਉਹ ਮਹਾਰੁਦਰ ਬਨ ਬਸੇ ਨਾ ਆਏ ਪਲਟ ਘਰ ਨੈਣ ਹਰਨ ਕੇ ਹਰੇ ਬੈਨ ਪਿਕ ਕੇ ਹਰ ਲੀਨੇ ਹਰ ਦਾਮਨ ਕੀ ਦਿਵ ਦਸਨ ਦਾਰਮ ਬਸ ਕੀਨੇ ਕੀਰਨਾਸ ਕਾ ਹਰੀ ਕਦਲ ਜੰਗਨ ਤੇ ਹਾਰੇ ਹੋ ਛਪੇ ਜਲਦ ਜਲ ਮਾਹੇ ਆਂਖ ਲਗ ਲਜਤ ਤਿਆਰੇ ਦੋਹਰਾ ਤਾ ਕੀ ਪ੍ਰਵਾ ਜਹਾਨ ਮੈਂ ਪ੍ਰਚੁਰ ਭਈ ਚਹੁ ਸਭ ਬਿਆਹਨ ਤਾ ਕਉ ਚਹੈ ਸੇਸ ਸੁਰੇਸ ਲੁਕੇਸ ਸੁਨ ਪਛਨ ਕੇ ਬਕਤਰ ਤੇ ਕੀ ਸੁੰਦਰ ਹਾਲ ਮਾਨ ਸਰੋਵਰ ਛੋੜ ਤੇ ਆਵਤ ਭੈ ਮਰਾਲ ਚਉਪਈ ਦਮਵੰਤੀ ਤੇ ਹੰਸ ਨਿਹਾਰੇ ਰੂਪ ਮਾਨ ਚਿਤ ਮਾਜ ਵਿਚਾਰੇ ਸਖੀਆਂ ਸਹਿਤ ਆਪ ਉਠ ਧਾਈ ਏਕ ਹੰਸ ਦਿਨ ਤੇ ਗਹਿ ਲਿਆਈ ਹੰਸ ਬਾਜ ਸੁਣ ਰਾਣੀ ਇੱਕ ਕਥਾ ਪ੍ਰਕਾਸ਼ ਤੁਮਰੇ ਜੀ ਕੋ ਪਰਮ ਬਿਨਾਸੋ ਨਾਲ ਰਾਜਾ ਦਛਨ ਇਕ ਰਹੀ ਅਤ ਸੁੰਦਰਤਾ ਕੋ ਜਗ ਕਹੀ ਦੋਹਰਾ ਤੇਜ ਮਾਨ ਸੁੰਦਰ ਤਨੀ ਤਾਹੇ ਉਚਾਰਤ ਲੋਗ ਤਾਕੋ ਬੋਲ ਵਿਵਾਹੀਐ ਬਹੁ ਬਰ ਤੁਮਰੇ ਜੋਗ ਚਉਪਈ ਹਮ ਹੈ ਮਾਨ ਸਰੋਵਰ ਵਾਸੀ ਹੰਸ ਜੋਨ ਦੀਨੀ ਅਵਿਨਾਸੀ ਦੇਸ ਦੇਸ ਕੇ ਚਿਤ ਵਿਚਾਰੈ ਰਾਵ ਰੰਗ ਕੀ ਪ੍ਰਵਾਹ ਨਿਹਾਰੈ ਅੜਿਲ ਤਨਦ ਤਨੀ ਹਮ ਲਹਿਓ ਤਪੀ ਇਕ ਰੁਦਰ ਨਿਹਾਰਿਓ ਇੰਦਰ ਰਾਜ ਇਕ ਲਹਿਓ ਸੂਰ ਬਿਸ ਜਿਸੈ ਵਿਚਾਰਿਓ ਲੋਕ ਚਤਰ ਦਸ ਵਿਖੈ ਤੁਹੀ ਸੁੰਦਰੀ ਨਿਹਾਰੀ ਹੋ ਰੂਪ ਮਾਨ ਨਲ ਰਾਜ ਤਾਏ ਤੁਮ ਬਰੋ ਪਿਆਰੀ ਦੋਹਰਾ ਦਮਵੰਤੀ ਇਹ ਬਚਨ ਸੁਣ ਹੰਸੈ ਦਇਓ ਡਾਏ ਲਿਖ ਪਤਿਆ ਕਰ ਮੈਂ ਦਈ ਕਹੀਓ ਨਲ ਪ੍ਰਤਿ ਜਾਏ ਅੜਿਲ ਬੋਲ ਪਿਤਾ ਕੋ ਕਾਲ ਸੋਮਬਰ ਬਨਾਏ ਹੋ ਬੜੇ ਬੜੇ ਰਾਜਨ ਕੋ ਬੋਲ ਪਠਾਏ ਹੋ ਪਤਿਆ ਕੇ ਬਾਂਚ ਤੁਮ ਹਾਂ ਉਠ ਆਈਐ ਹੋ ਨਿਜ ਨਾਰੀ ਕਰਮ ਹੋਏ ਸੰਗ ਲੈ ਜਾਈਐ ਹੰਸੂ ਆਂ ਤੇ ਉਡਿਓ ਤਹਾਂ ਆਪਤ ਭਇਓ ਦਮ ਵੰਤੀ ਹੈ ਸੰਦੇਸ ਨਿਰਪਤ ਨਲ ਕੋ ਦਇਓ ਨਲ ਪਤਿਆ ਕੋ ਰਹਿਓ ਹਿਰਦੈ ਸੋ ਲਾਇ ਕੈ ਹੋ ਜੋਰ ਸਹਿਨ ਤਿਤ ਚਲਿਓ ਮਿਰਦੰਗ ਬਜਾਏ ਕੈ ਦੋਹਰਾ ਦੂਤ ਪਹੁੰਚਿਓ ਮੀਤ ਕੋ ਪਤਿਆ ਲੀਨੇ ਸੰਗ ਆਖੈ ਅਤ ਨਿਰਮਲ ਪਈ ਨਿਰਖਤ ਵਾਕੇ ਅੰਗ ਸੁਣ ਰਾਜਾ ਬਚ ਹੰਸ ਕੇ ਮਨ ਮੈ ਮੋਦ ਬਢਾਏ ਵਿਦਰਭ ਦੇਸ ਕੋ ਉਠ ਚਲਿਓ ਢੋਲ ਮਿਰਦੰਗ ਬਜਾਏ ਅੜਿਲ ਦੇਵ ਰੂਪ ਹੋਚੇ ਆਏ ਦਇਤ ਆਵਤ ਪਏ ਗੰਧਰਵ ਜਚ ਭੁਜੰਗ ਸਭੈ ਚਲ ਤਾਹ ਗਏ ਇੰਦਰ ਚੰਦਰ ਅਰ ਸੂਰਜ ਪਹੁੰਚੇ ਆਏ ਕਰ ਹੋ ਤਨ ਦੇ ਈਸ ਜਲ ਰਾਵ ਬਦਿੱਤਰ ਬਜਾਏ ਕਰ ਨਲ ਹੀ ਕੋ ਤਰ ਰੂਪ ਸਕਲ ਚਲ ਤਾਹ ਗਏ ਨਲ ਕੋ ਕਰ ਹਰੀ ਦੂਤ ਪਠਾਵ ਤਾ ਭੈ ਸੁਣ ਨਿਪ ਬਰ ਇਹ ਬਚਨ ਚਲਿਓ ਤਹ ਧਾਏ ਕਰ ਹੋ ਕਿਨੀ ਨਾ ਹਟਕਿਓ ਤਾਹੇ ਪਹੁੰਚਿਓ ਜਾਏ ਕਰ ਦਮਵੰਤੀ ਛਬ ਨਿਰਖ ਅਦਕ ਰੀਜਿਤ ਭਈ ਜੋ ਕਛ ਹੰਸ ਮੋਇ ਕਹਿਓ ਸੋ ਸਭ ਸਾਚੀ ਪਈ ਜਾਂ ਦਿਨ ਮੈਂ ਜਾ ਕੋ ਪਦ ਕਰ ਕਰ ਪਾਏ ਹਾਂ ਹੋ ਤਦਨ ਘਰੀ ਕੇ ਸਖੀ ਸਹਿਤ ਬਲ ਜਾਏ ਹਾਂ ਮਨ ਮੈਂ ਇਹ ਦਮਵੰਤੀ ਮੰਤਰ ਵਿਚਾਰਿਓ ਸਭ ਹਿਨ ਕੇ ਬੈਠੇ ਇਹ ਭਾਂਤ ਵਿਚਾਰਿਓ ਸੁਨੋ ਸਕਲ ਜਨ ਇਹ ਭੀਮ ਜਾ ਪ੍ਰਣ ਕਰਿਓ ਹੋ ਜੋ ਤੁਮ ਮੈਂ ਨਲ ਰਾ ਵਹਿ ਕਰਿ ਪਤ ਬਰਿਓ ਫੂਕ ਬਦਨ ਹੈ ਨਿਰਪਤ ਸਗਲ ਘਰ ਕੋ ਗਏ ਕਲ ਜੁਗਾ ਜੇ ਹੁਤੇ ਦੁਖਤ ਚਿਤ ਮੈਂ ਪਏ ਨਲਹਿ ਭੀਮ ਜਾ ਬਰੀ ਅਦਿਕ ਸੁਖ ਪਾਏ ਕਹਿ ਹੋ ਭਾਂਤ ਭਾਂਤ ਬਾਦ ਦਿੱਤਰ ਅਨੇਕ ਵਜਾਏ ਕਹਿ ਤਾਰੇ ਪੋਹ ਕਰ ਕੋ ਰੂਪ ਤਹਾਂ ਕਲ ਜੁਗ ਗਇਓ ਜਬ ਤਾਕੋ ਨਲ ਵਿਆਹੇ ਸਦਨ ਲਿਆਵਤ ਪਇਓ ਖੇਲ ਜੂਪ ਬਹੁ ਭਾਂਤਿਨ ਤਾਹੇ ਹਰਾਇਓ ਹੋ ਰਾਜ ਪਾਟ ਨਲ ਬਨ ਕੋ ਜੀਤ ਪਠਾਇਓ ਰਾਜ ਪਾਟ ਨਲ ਜਬ ਇਹ ਭਾਂਤ ਹਰਾਇਓ ਬਨ ਮੈਂ ਅਤ ਦੁਖ ਪਾਏ ਅਜੁਧਿਆ ਆਇਓ ਵਿਛਰੇ ਪਦ ਕੇ ਭੀਮ ਸੁਤਾ ਬਿਰਹਨ ਭਈ ਹੋ ਜਿਹ ਮਾਰਗ ਗੇ ਨਾਥ ਤਿਸੀ ਮਾਰਗ ਗਈ ਭੀਮ ਸੁਤਾ ਬਿਨ 나ਥ ਅਧਿਕ ਦੁਖ ਪਾਇਓ ਕਹ ਲਗ ਕਰੋ ਬਖਿਆਨ ਨ ਜਾਤ ਬਤਾਇਓ ਨਲ ਰਾਜਾ ਕੇ ਬਿਰਹ ਬਾਲ ਬਿਰਹਨ ਭਈ ਹੋ ਸਹਰ ਚੰਦੇਰੀ ਮਾਂਝ ਵਹਿ ਆਵਤ ਪਈ ਭੀਮਸੈਨ ਤਿਨ ਹਿਤ ਜਨ ਬਹੁ ਪਠਵਤ ਪਏ ਦਮਵੰਤੀ ਕਾ ਖੋਜ ਬਹੁਰ ਗ੍ਰਹਿ ਲੈ ਗਏ ਵਹਿ ਜੋ ਇਹ ਲੈ ਗਇਓ ਤਿਜ ਬਹੁਰ ਪਠਾਇਓ ਹੋ ਖੋਜਤ ਖੋਜਤ ਦੇਸ ਅਯੁਧਿਆ ਆਇਓ ਹੀਰ ਹੀਰ ਬਹੁ ਲੋਕ ਸੋ ਜਹ ਨਿਹਾਰਿਓ ਦਮਵੰਤੀ ਕੋ ਮੁਖਤੇ ਨਾਮ ਉਚਾਰਿਓ ਕੁਸਲ ਤਾਹੇ ਇਹ ਪੁੱਛਿਓ ਨੈਨਨ ਨੀਰ ਭਾਰੇ ਹੋ ਤਬ ਦਿਜ ਗਇਓ ਪਛਾਨ ਇਹ ਨਲ ਨਿਰਪਤ ਬਾਰਨ ਜਾਇਤ ਮੈਂ ਸੁਧ ਦਈ ਨਿਰਪਤ ਨਲ ਪਾਇਓ ਤਬ ਦਮਵੰਤੀ ਬੌਰ ਸੁੰਬਰ ਬਨਾਇਓ ਸੁਨ ਰਾਜਾ ਆਏ ਬੈਣ ਸਕਲ ਚਲ ਤਹ ਗਏ ਹੋ ਰਥ ਪੈ ਚੜ ਨਲ ਰਾਜ ਤਹਾਂ ਆਵਤ ਭੈ ਦੋਹਰਾ ਨਿਰਪ ਨਲ ਕੋ ਰਥ ਪੈ ਚੜੇ ਸਭ ਜਨ ਗਏ ਪਛਾਨ ਦਮਵੰਤੀ ਪੁਨ ਤਿਹ ਬਰਿਓ ਇਹ ਚਰਿਤ੍ਰ ਕਾ ਠਾਨ ਚੌਪਈ ਲੈ ਤਾ ਕੋ ਰਾਜਾ ਘਰ ਆਏ ਖੇਲ ਜੂਪ ਬੁਨ ਛਤਰ ਹਰਾਏ ਜੀਤ ਰਾਜ ਆਪਨੋ ਪੁਨ ਲੀਨੋ ਭਾਂਤ ਭਾਂਤ ਦੂਹਨ ਸੁਖ ਕੀਨੋ ਦੋਹਰਾ ਮੈਂ ਜੋ ਕਥਾ ਸੰਖੇਪ ਤੇ ਜਾ ਕੀ ਕਹੀ ਬਨਾਏ ਯਾ ਤੇ ਕੀਏ ਵਿਸਥਾਰ ਨਹਿ ਮਤ ਪੁਸਤਕ ਬੜ ਜਾਏ ਦਮਵੰਤੀ ਹੈ ਚਿਰਤ ਸੋ ਪੁਨ ਪਤ ਬਰਿਓ ਬਨਾਏ ਸਭ ਤੇ ਜਗ ਜੂਆ ਬੁਰੋ ਕੋਉ ਨਾ ਖੇਲ ਹੋ ਰਾਏ ਇਤ ਸ੍ਰੀ ਚਰਿਤ੍ਰ ਗਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 157 ਨੂੰ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ